ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਆਪਣੇ ਮਨ ਨੂੰ ਕਹਿੰਦੇ ਨੇ ਤੂੰ ਸਦਾ ਹੀ ਸੱਚ ਸੁਪਰਿਆ ਰਹਿ ਸੱਚ ਨਾਲ ਜੁੜਿਆ ਰਹਿ ਝੂਠ ਨਾਲ ਨਹੀਂ ਜੁੜੀ ਰਹੋ ਝੂਠ ਆਸਵੰਤ ਹੈ ਝੂਠ ਨਾਲ ਜੁੜਾ ਤੇਰਾ ਆਪਣਾ ਨਾਸ ਹੋ ਜਾਊਗਾ ਤੇਰੀ ਬੁੱਧੀ ਦਾ ਨਾਸ ਹੋ ਜਾਊਗਾ ਇਹਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਹਾਂ ਇਹ ਜਿਹੜਾ ਕੁਟੰਬ ਹੈ ਨਾ ਦੇਖਦਾ ਇਹਦੇ ਨਾਲ ਕੋਈ ਨਹੀਂ ਜਾਣਾ ਇਹ ਨਾਲ ਨਹੀਂ ਜਾਂਦਾ ਹੁੰਦਾ ਕਿਸੇ ਦੇ ਵੀ ਜਾਂਦਾ ਇਹ ਤਾਂ ਪਤਾ ਹੀ ਹੈ ਸਭ ਨੂੰ ਜਾਂਦਾ ਨਹੀਂ ਚੱਲੇ ਨਹੀਂ ਤੇਰੇ ਨਾਲ ਜੇ ਤੇਰੇ ਨਾਲ ਜਾਂਦਾ ਨਹੀਂ ਕਹਿੰਦੇ ਨਾਲ ਤੇਰੇ ਚੱਲੇ ਨਹੀਂ ਤੇ ਨਾਲ ਕਿਉਂ ਚਿੱਤ ਲਾਈਏ ਫਿਰ ਕਿਉਂ ਚਿੱਤ ਲਾਇਆ ਬਈ ਤਾਂ ਜੇ ਨਾਲ ਜਾਣਾ ਨਹੀਂ ਤੈਨੂੰ ਵੀ ਪਤਾ ਹੀ ਹੈ ਜਿਸ ਨਾਲ ਕਿਉਂ ਚਿੱਤ ਲਾਈਏ ਫਿਰ ਚਿੱਤ ਕਿਉਂ ਨਾ ਹੋਣਾ ਛੱਡਣਾ ਔਖਾ ਹੋ ਜਾਊਗਾ ਪਿੱਛੋਂ ਛੱਡਣ ਵਾਲੇ ਔਖਾ ਹੋਊਗਾ ਚਿੱਤ ਨਹੀਂ ਲਾਉਣਾ ਛੱਡਣਾ ਵੀ ਛੱਡਣਾ ਹੈ ਨਹੀਂ ਜਿੱਤ ਲਾਉਣਾ ਨਹੀਂ ਸਮਾਧ ਤੋੜਨਾ ਨਹੀਂ ਔਰ ਚਿੱਤ ਲਾਉਣਾ ਵੀ ਨਹੀਂ ਚਿੱਤ ਲਾਉਣਾ ਹੋਰ ਗੱਲ ਹੈ ਨਾਲ ਰਹਿਣਾ ਹੋਰ ਗੱਲ ਹੈ ਗੁਰੂ ਵੀ ਰਹੇ ਨੇ ਕਦਮ ਦੇ ਨਾਲੇ ਰਹੇ ਚਿੱਤ ਨਹੀਂ ਲਾਇਆ ਚਿੱਤ ਲਾਇਆ ਵਾਲਾ ਫਿਰ ਭੁੱਲਦਾ ਨਹੀਂ ਕਹਿੰਦੇ ਉਹ ਨਹੀਂ ਜਾਂਦਾ ਉਹਦੀ ਯਾਦ ਨਹੀਂ ਫਿਰ ਜਾਂਦੀ ਯਾਦ ਨਹੀਂ ਨਾ ਜਾਂਦੀ ਅੱਖਾਂ ਪੂਰੇ ਹੋਈ ਰਹਿੰਦਾ ਫਿਰ ਉਹ ਚਿੱਤ ਲਾਇਆ ਹੋਇਆ ਕਰਕੇ ਰਹਿੰਦਾ ਭੁੱਲਦਾ ਨਹੀਂ ਭੁਲਾਉਣ ਵਾਸਤੇ ਚਿੱਤ ਲਾਉਣਾ ਹੀ ਨਹੀਂ ਚਾਹੀਦਾ ਜੇ ਲਾਇਆ ਹੈ ਨਹੀਂ ਚਿੱਤ ਫਿਰ ਭੁਲਾਉਣ ਦੀ ਲੋੜ ਹੀ ਨਹੀਂ ਰਹਿੰਦੀ ਭੁਲਾਉਣ ਦੀ ਲੋੜ ਤਾਂ ਹੈ ਜਾਂ ਚਿੱਤ ਲਾਉਂਦਾ ਫਿਰ ਕਹਿੰਦੇ ਨੇ ਭਾਈ ਭੁੱਲ ਜਾ ਹੌਲੀ ਹੌਲੀ ਭੁੱਲ ਜੂ ਮੁਸ਼ਕਲ ਪੈਦਾ ਹੁੰਦੀ ਹੈ ਮੁਸ਼ਕਲ ਨਾ ਪੈਦਾ ਹੋਵੇ ਤਾਂ ਚਿੱਤ ਨਹੀਂ ਲਾਈਦਾ ਪੜ੍ਹਨ ਦਾ ਕੀ ਪਤਾ ਕਰ ਕੀ ਵਰਤਨ ਪਤਾ ਕੁਝ ਇਸ ਕਰਕੇ ਚਿੱਤ ਨਹੀਂ ਲਾਉਣਾ ਚਾਹੀਦਾ ਇਹ ਦੁੱਖੇ ਦੁੱਖ ਹੈ ਚਿੱਤ ਲਾਉਣ ਚ ਸਾਥ ਸਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਤਨ ਅੰਤ ਪਛਤਾਈਐ ਐ ਜੇ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹੜਾ ਅਖੀਰ ਪਸੌਲੋ ਪਵੇ ਪਰ ਫਿਰ ਵੀ ਕਰਦਾ ਨੇ ਕਰਦਾ ਕਰ ਠਗੋਲੀ ਪਾਇਆ ਨਾ ਕਹਿੰਦੇ ਸਮਝ ਲਓ ਵੀ ਠੱਗੀ ਆ ਜੇ ਪਛਤਾਉਣਾ ਪਊਗਾ ਅੱਜ ਤੁਹਾਨੂੰ ਪਤਾ ਹੈ ਵੀ ਇਹ ਸਾਡਾ ਪੱਖ ਕਮਜ਼ੋਰ ਹੈ ਸਾਡੀ ਜਿਹੜੀ ਹੈ ਜਗਾ ਜਗਾ ਤਾਂ ਸਾਨੂੰ ਭਜਣਾ ਪੈਂਦਾ ਸਾਡੇ ਕੋਲ ਜਿਹੜਾ ਹੈਗਾ ਦੂਏ ਪਾਸੇ ਦੇ ਜਿਹੜੇ ਹਥਿਆਰ ਨਿਕਲੇ ਨੇ ਤੀਰ ਨਿਕਲੇ ਨੇ ਜ਼ਬਰਦਸਤ ਨੇ ਸਾਡੀ ਜਿਹੜੀਆਂ ਕਬਜ਼ਾ ਦੇ ਛੇਦ ਦੇ ਜਾਂਦੇ ਨੇ ਜੇ ਹੁਣ ਵੀ ਖੜੇ ਰਹੋਗੇ ਤਾਂ ਫਿਰ ਅੰਤ ਪਛਤਾਉਣਾ ਪਊਗਾ ਅੰਤ ਪਛੋ ਸਹੀ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਸਤਿਗੁਰੂ ਦਾ ਉਪਦੇਸ਼ ਸੁਣ ਇਹੀ ਨਾਲ ਜਾਣੇ ਜੇ ਸੁਣੇ ਇਹ ਨਾਲ ਰਹੂਗਾ ਸੁਣੀ ਹੋਈ ਗੱਲ ਸਮਝੀ ਗੱਲ ਹਮੇਸ਼ਾ ਨਾਲ ਰਹਦੀ ਹੈ ਗਿਆਨ ਹਮੇਸ਼ਾ ਕਬੂਲਦਾ ਨਾਲੇ ਰਹਿੰਦਾ ਜੀ ਦੇ ਗਿਆਨ ਹੋਰ ਜੋ ਚੀਜ਼ ਕੋਈ ਘਰ ਭੁੱਲ ਜਵੇ ਗਿਆਨ ਨਹੀਂ ਭੁੱਲ ਕੇ ਜਾਂਦਾ ਕੋਈ ਚੀਜ਼ ਘਰ ਭੁੱਲ ਜਵੇ ਜਿਹੜਾ ਗਿਆਨ ਆਦਮੀ ਦਾ ਉਹ ਨਹੀਂ ਘਰ ਭੁੱਲਦਾ ਕਦੇ ਨਾਲੇ ਰਹਿਣ ਉਪਦੇਸ਼ ਹੋਣੇ ਦਾ ਜੋ ਜੋ ਚੀਜ਼ ਵਸਤੂ ਬਣੂਗੀ ਉਪਦੇਸ਼ ਨਾਲੇ ਰਹੂਗਾ ਸਿੱਖਿਆ ਨਾਲੇ ਰਹੂਗੀ ਸਿੱਖਿਆ ਲਈ ਹੋਈ ਨਾਲੇ ਰਹਿੰਦੀ ਹੁੰਦੀ ਹੈ ਹੋਵੇ ਤੇਰੇ ਜਿੱਥੇ ਔਖਾ ਭਗਤਾ ਉਹ ਉੱਥੇ ਸਿੱਖਿਆ ਕੰਮ ਦਊ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਇਸ ਕਰਕੇ ਨਾਨਕ ਕਹਿੰਦਾ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਸੱਚ ਨਾਲ ਜੁੜਿਆ ਰਹਿ ਸੱਚੀ ਬਾਣੀ ਨਾਲ ਜੁੜਿਆ ਰਹਿ